ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜਹੁ ਤੁਮ ਭਾਈ ਪੂਰੈ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਖਾਈ ਰਾਮ ਪੜਹੁ ਮਨ ਕਰਹੁ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਭਾਏ ਗੁਰ ਕੈ ਸਬਦ ਸਚ ਲਿਵ ਲਾਏ ਹਉ ਮੈ ਮੈਲਾ ਇਹੋ ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਸਾਚਾ ਜੇ ਹਉ ਮੈਂ ਮਾਰੈ ਗੁਰ ਕੈ ਸਬਦ ਪੰਜ ਸੰਘਾਰੈ ਆਪ ਤਰੈ ਸਗਲੇ ਕੁਲ ਤਾਰੈ ਮਾਇਆ ਮੋਹਿ ਨਟ ਬਾਜੀ ਪਾਈ ਕੇ ਅੰਧ ਰਹੇ ਲਪਟਾਈ ਗੁਰਮੁਖ ਅਲਿਪਤ ਰਹੇ ਲਿਵਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹਿ ਆਤਿ ਪਰਮ ਭੁਲਾਈ ਬੇਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਹੈ ਸੇਵਡ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ਆਮ ਹਰਿ ਰਾਖੇ ਸਤਿਗੁਰੂ ਮਿਲਾਇਆ ਆਨ ਦਿਨ ਭਗਤ ਹਰਿ ਨਾਮ ਦਿਰਡਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪਰਿਵਾਦ ਵਖਾਣਾ ਸਿਰ ਮਾਰੇ ਜਉ ਕਾਲਾ ਤਤ ਨਾ ਚੀਨੈ ਬੰਨੈ ਪੰਡ ਪਰਾਲਾ ਮਨੁ ਗਏ ਗਿਆਨ ਕੁਮਾਰੀ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦਿਲੜਾਏ ਭਵ ਜਲ ਡੂਬੇ ਦੂਜੈ ਭਾਏ ਮਾਇਆ ਕਾ ਮੋਹਤਾਜ ਪੰਡਿਤ ਘਾਵੈ ਵਿਖਿਆ ਰਾਤਾ ਬਹੁ ਦੁਖ ਪਾਵੈ ਜਮ ਕਾ ਗਲ ਜੀਵੜਾ ਨਿਤ ਕਾਲ ਸੰਤਾਵੈ ਗੁਰਮੁਖ ਜਮ ਕਾਲ ਨੇੜ ਨ ਆਵੈ ਹਉ ਮੈਂ ਦੂਜਾ ਸਬਦ ਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ਚਰਨੀ ਲਾਗੈ ਤਾਮ ਹਲ ਪਾਵੈ ਸਦ ਹੀ ਨਿਰਮਲ ਸਾਜ ਸਮਾਵੈ ਹਰ ਕਥਾ ਸੁਣੈ ਸੇ ਤਨ ਮੰਤ ਦਿਸੈ ਜੁਗ ਮਾਹੀ ਤਿਨ ਕੋ ਸਭ ਨਿਵੈ ਅਣ ਦਿਨ ਪੂਜ ਕਰਾਹੀ ਸਾਦੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੈ ਸਤਗੁਰ ਸਭ ਸੁਣਾਇਆ ਤ੍ਰੈ ਗੁਣ ਮੇਟੇ ਚੌਥਾ ਚਿਤ ਲਾਇਆ ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜਾਇ ਬਾਦ ਵਖਾਣਾ ਅੰਤਰ ਤਾਮਸ ਆਪ ਨਾ ਪਛਾਣੈ ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣਾ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਖਾ ਦੇ ਦੂਜੈ ਭਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸਬਦ ਅੰਤਰ ਸਾਜ ਰੀਧੇ ਮੇਰਾ ਪ੍ਰਭ ਪਾਇਆ ਗੁਰ ਕੈ ਸਬਦ ਸਿੱਧੇ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵੈ ਸਾਚ ਸੁਭਾਏ ਬਿਨ ਗੁਰ ਸਾਚੇ ਭਰਮ ਭੁਲਾਏ ਮਨ ਕੇ ਅੰਧੇ ਸਦਾ ਬਿਗ ਖਾਏ ਜਮ ਡੰਡ ਸਹੈ ਸਦਾ ਦੁਖ ਪਾਏ ਜਮੁਆ ਨਾ ਜੋ ਹੈ ਹਰ ਕੀ ਸਰਨਾਈ ਹਉ ਮੈਂ ਮਾਰ ਸੱਚ ਲਿਵ ਲਾਈ ਸਦਾ ਰਹੈ ਹਰ ਨਾਮ ਲਿਵ ਲਾਈ ਸਤਿਗੁਰ ਸੇਵਾ ਸੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਵਿਦ ਕੁਸਲ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋ ਆਪ ਗਵਾਏ ਅਨਹਦ ਬਾਣੀ ਸ਼ਬਦ ਬਜਾਏ ਸਤਿਗੁਰ ਤੇ ਕਮਨ ਕਮਨ ਨਾ ਸੀਧੋ ਮੇਰੇ ਭਾਈ ਭਗਤੀ ਸੀਦੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਪਰਮ ਨਾ ਜਾਏ ਬੰਧਨ ਨਾ ਟੂਟਹਿ ਮੁਕਤ ਨਾ ਪਾਏ ਮੁਕਤ ਦਾਤਾ ਜੁਗ ਮਾਏ ਗੁਰਮੁਖ ਪ੍ਰਾਣੀ ਪਰਮ ਗਵਾਏ ਸਾਜ ਤੁਨ ਉਪਜੈ ਹਰ ਲਿਵ ਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਿਰਕਾਰਾ ਨਾਮ ਨ ਚੇਤ ਹੈ ਉਪਾਵਨ ਹਾਰਾ ਮਰ ਜੰਮਹਿ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨਾ ਜਾਈ ਮੂਲ ਛੋੜ ਲਾਗੈ ਦੂਜੈ ਭਾਈ ਬਿਖ ਕਾ ਮਾਤਾ ਬਿਖ ਮਾਹੇ ਸਮਾਈ ਮਾਇਆ ਕਰ ਮੂਲ ਜੰਤਰ ਪ੍ਰਮਾਏ ਹਰ ਜਿਉ ਵਿਸਰਿਆ ਦੂਜੈ ਭਾਏ ਜਿਸ ਨਦਰ ਕਰੇ ਸੋ ਪਰਮ ਗਾਦੀ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨ ਝਪੈ ਜੇ ਕੋ ਰਖੈ ਛਪਾਏ ਗਿਆਨੀ ਬੁਝੈ ਸਾਚ ਸੁਭਾਏ ਗੁਰਮੁਖ ਸਾਚ ਰਹਾ ਲਿਵ ਲਾਏ ਹਉਮੈ ਮਾਇਆ ਸਭ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸਭ ਸੁਣਾਏ ਧਾਵਤ ਰਾਖੈ ਠਾਗ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਦਿਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਾਹਿ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਆਨ ਦਿਨ ਹਿਰਦੈ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੈ ਸੂ ਭਇਆ ਪ੍ਰਗਾਸ ਗੁਰਮੁਖ ਗਾਵੈ ਸਚ ਗੁਣਤਾਸ ਦਾਸਨ ਦਾਸ ਨਿਤ ਹੋਵੈ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਾਜੇ ਸਾਥ ਮਿਲੈ ਪ੍ਰਭ ਸੋਈ ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ ਜਾ ਹਿਰਦੈ ਵਸਿਆ ਸਜ ਸੋਏ ਗੁਰਮੁਖ ਮਨ ਬੇਧਿਆ ਆਸਥਿਰ ਹੋਏ ਹੁਕਮ ਪਛਾਣੈ ਬੂਝੈ ਸਜ ਸੋਏ ਤੂੰ ਕਰਤਾ ਮੈਂ ਅਵਰਨਾ ਕੋਏ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰਹਿ ਗਾਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸੈ ਆਣ ਦਿਨ ਲਿਵ ਲਾਗੀ ਸਾਜੇ ਸੱਚ ਮਿਲਿਆ ਪ੍ਰਸਾਦੀ ਸਤਗੁਰ ਪਾਇਆ ਪੂਰੈ ਵਡਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣ ਤਾਸ ਗੁਰਮੁਖ ਬੋਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਾਜੇ ਸਾਜ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਾਜ ਸੁਭਾਏ ਸ਼ਬਦ ਮਨ ਰੰਗਿਆ ਲਿਵਲਾਏ ਨਿਜ ਘਰ ਵਸਿਆ ਪ੍ਰਭ ਕੀ ਰਜਾਏ ਸਤਗੁਰ ਸੇਵਿਆ ਜਾਏ ਅਭਿਮਾਨ ਗੋਬਿੰਦ ਪਾਈਆ ਗੁਣੀ ਨਿਧਾਨ ਰਹਾਓ ਮਨ ਬੈਰਾਗੀ ਜਾ ਸਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਾ ਸਮਾਏ ਗੁਰ ਕਿਰਪਾ ਤੇ ਮਿਲੈ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ RAM ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰਿ ਨਾਮ ਨਾ ਲੱਗੈ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਮੋਹ ਗੁਬਾਰ ਤਿਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰਿ ਪ੍ਰੀਤ ਨ ਹੋਏ ਸੋਈ ਹਮਾਰਾ ਮੀਤ ਜੋ ਹਰਿ ਗੁਣ ਗਾਵੇ ਸੋਏ ਹਰਿ ਨਾਮ ਬਿਨਾ ਮੈਂ ਅਵਰ ਨ ਕੋਏ ਸਤਿਗੁਰ ਤੇ ਹਮ ਗਤ ਪਦ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰਿ ਨਾਮ ਲਿਵ ਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰਿ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰਿ ਅਲਖ ਪੇਵੈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਿਸਨ ਅਨ ਦਿਨ ਬੱਧੇ ਮਾਰੀਐ ਫਿਰ ਵੇਲਾ ਨਾਲ ਹਨ ਹਰਿ ਹਰਿ ਰਾਖੋ ਕਿਰਪਾ ਧਾਰੇ ਸਤ ਸੰਗਤ ਲਾਏ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰੇ ਰਹਾਓ ਸੇ ਭਗਤ ਹਰਿ ਭਾਵ ਦੇ ਜੋ ਗੁਰਮੁਖ ਭਾਇ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਇ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨ ਹੋ ਵਿਸਾਰੀਐ ਹਰ ਰੱਖਿਆ ਹਿਰਦੈ ਧਾਰੇ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਗੁਰ ਦੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਗੁਰ ਦੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾ ਟਿਕਾਨੇ ਤਰਤੇ ਅਸਮਾਨ ਨਾ ਚੱਲੀ ਵਿੱਚ ਵਿਸਟਾ ਪੈ ਪਛਾਨੇ ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ ਜਿਨ੍ਹਾਂ ਸਤਿਗੁਰ ਪੇਟਿਆ ਤਿਨ ਨੇੜ ਨਾ ਪਿੱਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹਉ ਮੈਂ ਮੈਲ ਗਵਾਏ ਸਬਦ ਰਤੇ ਸੇ ਨਿਰਮਲੇ ਚੱਲੈ ਸਤਿਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਨਾਗਤੀ ਜਿਉ ਪਾਵੈ ਤਿਵੈ ਛਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉ ਮਿਲਿਆ ਹਰਿ ਮਾਏ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰਿਆ ਹਰਿ RAM ਨਾਮ ਧਿਆਏ ਜਿਥੈ ਲੇਖਾ ਮੰਗੀਐ ਕਰ ਆਪੇ ਲੈ ਛਡਾਏ ਮਨ ਕਰ ਹਲਾ ਆਤੀ ਨਿਰਮਲਾ ਮਲ ਲਾਗੀ ਹਉ ਮੈਂ ਆਏ ਪ੍ਰਤਖ ਫੇਰ ਘਰ ਨਾਲ ਪਿਆਰਾ ਵਿਛੜ ਝੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰਿ ਹਿਰਦੈ ਪਾਲ ਪਾਲ ਆਏ ਉਪਾਏ ਕਿਤੇ ਨਾ ਲੱਭੀ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ ਘਰ ਜਾਏ ਪਾਵੈ ਰੰਗ ਮਹਲੀ ਗੁਰ ਮੇਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰੀਐ ਜਮ ਡਨ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਪਰਮ ਗਵਾਏ ਹਰਿ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਦ ਪਾਏ ਹਰ ਦਰਗਹ ਪੈਨਾਇਆ ਹਰਿ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੈ ਕਰ ਜੋਦੜੀ ਜਨ ਨਾਨਕ ਖਰ ਮਿਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰਿਆ ਵਿਚਾਰ ਦੇਖ ਸੰਵਾਰੇ ਬਨ ਫਿਰ ਥੱਕੇ ਬਨਵਾਸੀਆ ਫਿਰ ਗੁਰਮਤਿ ਹਿਰਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲੇ ਰਹਾ ਮਨ ਕਰ ਹਲਾ ਵਿਚਾਰਿਆ ਮਨਮੁਖ ਫਾਤਿਆ ਮਹਾਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤਿਗੁਰ ਭਾਲੇ ਸਤ ਸੰਗਤ ਲਾਗ ਹਰਿ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁਟਿਐ ਸਤਗੁਰ ਚਰਨ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਵਿਜ ਦੇਹੀ ਜੋਤ ਸੰਭਾਲ ਗੁਰ ਨੌ ਨਿਦ ਨਾਮ ਵਿਖਾਲਿਆ ਹਰ ਦਾਤ ਕਰੀ ਦਇਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾਵੜ ਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵੈ ਬਾਹਰਿ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੰਦਰਾ ਨਾਲ ਰੰਗ ਰਤਲੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਭ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਾਰਵਰ ਪੁਰਖ ਅਕਾਲ ਵਡ ਭਾਗੀ ਗੁਰਮੁਖ ਪਾਇਆ ਦਨ ਨਾਨਕ ਨਾਮ ਸਮਾਲ ਰਾਗ ਗੌੜੀ ਪਾਰੇ ਦੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਬਿਮਾਨਾ ਤਬ ਇਹੋ ਬਾਵਰ ਫਿਰਤ ਬਿਗਾਨਾ ਜਬ ਇਹੋ ਹੁਆ ਸਗਲ ਨਾ ਤਾ ਤੇ ਰਮਈਆ ਘਟ ਕਰ ਚੀਨਾ ਸਾਹ ਸ਼ਹਿਲਾ ਫਲ ਮਸਕੀਨੀ ਸਤਿਗੁਰ ਆਪਣਾ ਮੋਹਿ ਦਾਨ ਦੀਨੀ ਰਹਾਓ ਜਬ ਕਿਸ ਕੋ ਇਹ ਜਾਣ ਸਮੰਦਾ ਤਬ ਸਗਲੇ ਇਸ ਮੇਲਾ ਫੰਦਾ ਮੇਰ ਤੇਰ ਜਬ ਇਨਹਿ ਚੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਣਾ ਹਾਰ ਪਛਾਤਾ ਤਬ ਇਸ ਨੋ ਨਾਹੀ ਕਿਛ ਤਾਤਾ ਜਬ ਇਨ ਆਪਨੋ ਬਾਧਿਓ ਮੋਹਾ ਆਵੇ ਜੈ ਸਦਾ ਜਮ ਜੋਹਾ ਜਬ ਇਸ ਤੇ ਸਭ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੂਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨੋ ਸਭ ਜੇ ਸੂਝਿਆ ਜਬ ਇਹੋ ਧਾਵੈ ਮਾਇਆ ਅਰਥੀ ਨਾ ਤ੍ਰਿਪਤਾਵੈ ਨਾ ਤਿਸ ਲਾਥੀ ਜਬ ਇਸ ਤੇ ਇਹੋ ਹੋਇਓ ਜੋ ਲਾ ਪੀਛੈ ਰਾਗ ਚਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਣ ਸਭ ਕਿਥੇ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇੜੈ ਸਭ ਕੈ ਸੰਗਾ ਸਚ ਸਾਲਾਹਣ ਨਾਨਕ ਹਰਿ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਿ ਭਾਗਾ ਤਿਸ ਕੈ ਹਿਰਦੈ ਰਵਿਆਸ ਹੋਏ ਮਨ ਤਨ ਸੀਤਲ ਨਿਸ਼ਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕਾਮ ਤੇਰਾ ਰਹਾਓ ਜਾਸ ਜਪਤ ਭਉ ਅਪਦਾ ਜਾਏ ਧਾਵਤ ਮਨੁ ਆਵੈ ਠਾਏ ਜਾਸ ਜਪਤ ਫਿਰ ਦੂਖ ਨ ਲਾਗੈ ਜਾਸ ਜਪਤ ਇਹ ਮੈਂ ਭਾਗੈ ਜਾਸ ਜਪਤ ਵਸ ਆਵੈ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਝੈ ਜਾਸ ਜਪਤ ਹਰ ਦਰਗਾ ਸਿਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰਿ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਨ ਸਗਲੀ ਹੋਵੈ ਜਾਸ ਜਪਤ ਰਤਨ ਹਰਿ ਮਿਲੈ ਬਹੁਰ ਨਾ ਛੋੜੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਾਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਗਲਾ ਥਾ ਜਾਸ ਜਪਤ ਮੁਸਕਰ ਕਛੂ ਨਾ ਬਨਾਇ ਜਾਸ ਜਪਤ ਸੁਨਿਆਨ ਹਰ ਤੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦ ਅੰਤਰ ਧਾਰੈ ਪੰਜ ਜਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸੇ ਤਾਕੈ ਆਤਮਾ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾ ਕਉ ਦਇਆ ਮਿਆ ਪ੍ਰਭ ਸੋਏ ਰਹਾਓ ਸਾਜਨ ਦੁਸ਼ ਜਾ ਕੈ ਏਕ ਹੈ ਜੇਤਾ ਬੋਲਣ ਤੇਤਾ ਗਿਆਨ ਹੈ ਜੇਤਾ ਸੁਨਣਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਾਜੇ ਜਾਗਣ ਸਾਜੇ ਸੋਏ ਸਾਜੇ ਹੋਤਾ ਜਾਏ ਸੋ ਹੋਏ ਸਾਜ ਬੈਰਾਗ ਸਾਜੇ ਹੀ ਹਸਨਾ ਸਾਜੇ ਚੂਪ ਸਾਜੇ ਹੀ ਜਪਨਾ ਸਾਜੇ ਭੋਜਨ ਸਾਜੇ ਭਾਵ ਸਾਜੇ ਮਿਟਿਓ ਸਗਲ ਦੁਰਾਵ ਸਾਜੇ ਹੋਆ ਸਾਧੂ ਸੰਗ ਸਾਜ ਮਿਲਿਓ ਪਾਰ ਬ੍ਰਹਮ ਸੰਗ ਸਾਜੇ ਗ੍ਰਹਿ ਮੈਂ ਸਾਜ ਉਦਾਸੀ ਸਾਜੇ ਦੁਬਦਾ ਤਨ ਕੀ ਨਾਸੀ ਜਾ ਕੈ ਸਾਜ ਮਨ ਭਇਆ ਆਨੰਦ ਤਾ ਕੋ ਭੇਟਿਆ ਪਰਮਾਨੰਦ ਸਾਜੇ ਅੰਮ੍ਰਿਤ ਪੀਓ ਨਾਮ ਸਾਜੇ ਕੀਨੋ ਜੀਵ ਕੋ ਦਾਨ ਸਾਜ ਕਥਾ ਮੈਂ ਆਤਮ ਰਸਿਆ ਤਾ ਕੈ ਸੰਗ ਅਵਿਨਾਸੀ ਵਸਿਆ ਸਾਜੇ ਆਸਣ ਆਸਥਿਰ ਪਾਇਆ ਸਾਜੇ ਅਨਹਤ ਸ਼ਬਦ ਵਜਾਇਆ ਸਾਜੇ ਰੁਣ ਚੁਣਕਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸਮਾਇਆ ਸਾਜੇ ਜਾ ਕਉ ਭਰਿਓ ਕਰਮਾ ਸਾਜੇ ਗੁਰ ਭੇਟਿਓ ਸਚ ਧਰਮਾ ਜਾ ਕਾ ਸਾਜ ਭਇਆ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨੈ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰ ਹੈਗੇ ਬਪਰੇ ਕਵਨ ਅਸਥਾਨ ਜੋ ਕਬ ਹੋ ਨਾ ਟਰੈ ਕਵਨ ਸ਼ਬਦ ਜਿਤ ਦੁਰਮਤਿ ਹਰੈ ਰਹਾਓ ਇੰਦਰਪੁਰੀ ਮਹਿ ਸਰਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਵਿਤਾਲਾ ਗਿਰ ਤਰ ਤਰਨ ਗਗਨ ਅਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਵਰਤੇ ਅਰ ਭੇਦਾ ਸਾਸਤ ਸਿਮਰਤ ਬਿਨ ਸਹਗੇ ਵੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਤੋਤੀ ਡੰਡਾ ਉਤ ਪ੍ਰਸਾਦਨ ਭੋਗਾ ਗਵਨ ਕਰੈ ਗੋ ਸਗਲੋ ਰੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨਸ ਜਾਏ ਕੋ ਸਗਲ ਆਕਾਰਾ ਸਹਾਇ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਰਹਿ ਚਲ ਸੈਥਾਨਾ ਤਹਾ ਸੰਗਤ ਸਾਧ ਗੁਣ ਰਸੈ ਪਉ ਨਗਰ ਤਹਾ ਸਦ ਵਸੈ ਤਹਾ ਪਾਉ ਪਰਮਾ ਸੋਗ ਨਾ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤਹ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨੇਚਲ ਥਾਨ ਸਾਧ ਸੰਗ ਤਰੈ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੈ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੇ ਦੁਬਦਾ ਮਾਰਗ ਆਵੈ ਇਸਹਿ ਮਾਰ ਰਾਜ ਜੋ ਕਮਾਵੈ ਰਹਾਉ ਜੋ ਇਸ ਮਾਰੇ ਤਿਸ ਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਝੈ ਜੋ ਇਸ ਮਾਰੇ ਸੋ ਦਰਗਾ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਾਤੀਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋਨੇ ਚਲ ਧਨੀ ਜੋ ਇਸ ਮਾਰੇ ਸੋ ਵੜ ਪਾਗਾ ਜੋ ਇਸ ਮਾਰੇ ਸੋ ਅੰਧ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਾਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੇ ਮੈਲਾ ਇਸ ਮਾਰੀ ਬਿਨ ਸਭ ਕੇ ਜੌਲਾ ਜਾ ਕੋ ਭੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸੇਦੇ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰ ਸਿਉ ਜੁਰੈ ਤਾ ਸਭ ਕੋ ਮੀਤ ਹਰ ਸਿਉ ਜੁਰੈ ਤਾ ਨਿਹਚਲ ਚੀਤ ਹਰ ਸਿਓ ਜੁਰੈ ਨਾ ਵਿਆਪੈ ਕਾੜਾ ਹਰ ਸਿਓ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਓ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮੈਂ ਉਦਰੈ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕੈ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮਹਿ ਫਿਰ ਫਿਰ ਚੇਤ ਬਿਨਸ ਜਾਹੇ ਮਾਇਆ ਕੇ ਹੇਤ ਹਰਿ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਜ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮ ਨ ਜੋ ਹੈ ਦੂਤ ਜਾ ਕੈ ਕਾਮ ਤੇਰਾ ਵਡ ਗਮਰ ਜਾ ਕੈ ਕਾਮ ਹੋਵੈ ਤੂੰ ਅਮਰ जाके चाकर को नहीं डान जाके चाकर को नहीं बान जाके दफ्तर पूछे ना लेखा ताकि चाकरी करो विशेखा जाके ऊन नाही ही काहू बात एक है आप अनेक है भात जाकी दृष्ट होए सदा निहाल मन मेरे करता की काल ना को चतुर नाही को मूड़ा ना को हीन नाही को सूरा ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵੈ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਥਿਰਥੀ ਆ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿਵਾਸ ਬਿਨ ਸਿਮਰਨ ਭੈ ਕੂਕਰ ਕਾਮ ਸਾਖਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸੀਨ ਛਤਾਰਾ ਬੁਲਹਿ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਗਰਧਵ ਕੀ ਨਿਆਈ ਸਾਖਤ ਥਾਨ ਪ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਖਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੋਲ ਨਹੀਂ ਜਾਤੀ ਜਿਸ ਪਿਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮ ਗਤਿ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਤੇ ਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਵਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਵਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪ੍ਰਤਾਪ ਗੁਰ ਕੈ ਵਚਨ ਮਿਟਿਆ ਮੇਰਾ ਪਰਮ ਗੁਰ ਕੈ ਵਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਦੇ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਆ ਜਾਉ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰਾਓ ਜਨਮ ਜਨਮ ਕੀ ਹਉ ਮੈਂ ਮਰ ਹਰਾਓ ਤਿਸ ਗੁਰ ਕੋ ਝੂਲਾਵੋ ਭਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੁਖ ਕਉ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਰ ਕਲੇਸ਼ ਪੈ ਪ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਰਹਾਓ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮਹਿ ਪਾਏ ਨਾਮ ਬਿਨਾ ਜੇਤਾ ਬਿਵਹਾਰ ਜਿਉ ਮਿਰਤਕ ਮਿਥਿਆ ਸੀਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਆਰਾਧਾ ਚੋਰ ਕੀ ਨਿਆਈ ਜਮ ਪੁਰਵਾਧਾ ਲਾਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾ ਆਦ ਮਤ ਜੋ ਅੰਤ ਨਿਵਾਖੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਇਆਲ ਪੁਰਖ ਪੂਰਨ ਪ੍ਰਤਿਪਾਲੈ ਰਹਾਉ ਬਿਨ ਸਦਨਾਹੀ ਛੋੜ ਨਾ ਜਾਏ ਜਹ ਪੇਖਾ ਤਹ ਰਹਾ ਸਮਾਏ ਸੁੰਦਰ ਸੂਰ ਚਤਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਮਾਤਾ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸੇ ਪ੍ਰੀਤ ਲਾਈ ਕਰਦਾ ਨਿਵਾਸ ਮਾਇਆ ਸਿਰਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਰ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰਿ ਅੰਤਰਿ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰਿ ਹਰਿ ਪਦ ਧੀਨ ਸਰਵਸ ਨਾਮ ਭਗਤ ਕਉ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨਾ ਪਾਰਿਆ ਸੇਈ ਹੋਏ ਭਗਤ ਜਿਨਾ ਕਿਰਪਾਰਿਆ ਹਉ ਵਾਰਿਆ ਹਰਿ ਵਾਰਿਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰਿਆ ਮੈਂ ਤੱਕੀ ਓਟ ਸੰਤਾਹਾ ਲੇਹੋ ਉਬਾਰਿਆ ਮੋਹਨ ਲਾਲ ਅਨੂਪ ਸਰਬ ਸਾਧਾਰਿਆ ਗੁਰ ਨਿਮ ਨਿਮ ਲਾਗੋ ਪਾਏ ਦੇਹ ਦਿਖਾਰਿਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰਿਆ ਸਭ ਗੁਣ ਕੇ ਸਿਹੀ ਨਾਹੇ ਹਰਿਪੂਰ ਭੰਡਾਰੀਆ ਚੌਦਸ ਜਪਿਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪਸਾਰ ਮੋਹ ਕੂ ਪਾਰਿਆ ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰਿਆ ਮੈਂ ਪਾਇਓ ਸਰਬ ਨਿਧਾਨ ਕਥ ਕਥਾਰਿਆ ਹਰ ਦਰਗਾਹ ਬਾਵੰਤ ਬਾਹ ਲੁਡਾਰਿਆ ਜਨ ਨਾਨਕ ਲੱਧਾ ਰਤਨ ਅਮੋਲ ਅਪਾਰਿਆ ਗੁਰ ਸੇਵਾ ਦਿਲ ਤਰਿਆ ਕਹੋ ਪੁਕਾਰਿਆ ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਾਰਾਇਣ ਹਰ ਰੰਗ ਰੰਗੋ ਜਪ ਜੀਵਾ ਹਰੇਕ ਮੰਗੋ ਰਹਾਓ ਤਜ ਹਉ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰ ਮਿਲਿਖਿਓ ਜੋ ਦੀ ਸਹਿ ਸੋ ਸੰਗ ਨਾ ਗਇਓ ਸਾਗਤ ਮੂੜ ਲੱਗੇ ਪਛ ਮੋਇਓ ਮੋਹਨ ਨਾਮ ਸਦਾ ਰਵਿ ਰਹਿਓ ਕੋਟ ਮਧੇ ਕਿਨੈ ਗੁਰਮੁਖ ਲੈਓ ਹਰ ਸੰਤਨ ਕਰ ਨਮੋ ਨਮੋ ਨਉ ਨਿਦ ਪਾਵਹਿ ਅਤਲ ਸੁਖੋ ਨੈਣ ਅਲੋ ਸਾਧਨੋ ਹਿਰਦੈ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹ ਤੇ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਭਾਰਿ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗੌੜੀ ਹਰਿ ਹਰਿ ਗੁਰ ਗੁਰ ਕਰਤ ਪਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾਓ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਪੁਜਾ ਆ ਪਾਇਓ ਪਉ ਖੰਡਨ ਦੁਖ ਭੰਜਨੋ ਭਗਤ ਵਛਲ ਹਰਿ ਨਾਇਓ ਅਨਾਥਾ ਨਾਥ ਕਿਰਪਾਲ ਦੀਨ ਸੰਮ੍ਰਿਤ ਸੰਤੋਟ ਆਇਓ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰਿ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੈ ਆਇਓ ਗੌੜੀ ਮਹੱਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹਉ ਸੰਚੋ ਹਉ ਖਾਟਤਾ ਸਗਦੀ ਅਵਦ ਵਿਹਾਨੀ ਰਹਾਉ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸਮਾਨੀ ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੋਧਿਕਾ ਮਰਤਿਆ ਨਹੀਂ ਵਿਸਰਾਨੀ ਭਾਈ ਮੀਤ ਬੰਧਵ ਸਕੇ ਪਾਛੇ ਤਿਨਹੂ ਕੋ ਸੰਪਾਨੀ ਜਿਤ ਲਾਗੂ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਆਲ ਪੁਰ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਛੰਤ ਮਹੱਲਾ ਪਹਿਲਾ ਮੁੰਦ ਰਹਿਣ ਦੁਹੇਲੜੀਆ ਜੀਓ ਨੀਂਦ ਨਾ ਆਵੈ ਸਾ ਤਨ ਦੁਬਲਿਆ ਜੀਓ ਫਿਰ ਕਹਿ ਹਾਵੇ ਤਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ ਸਿਗਾਰ ਮਿਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲੇਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪਿਰ ਨੀਦ ਨਾ ਆਵੇ ਮੁੰਧ ਨਿਮਾਂਦੜਿਆ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੈ ਗੀ ਬਿਨ ਉਰ ਧਾਰੇ ਨਾਹਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲਿਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਜ ਸਹੇਲਿਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਤਨ ਨਾਮ ਸਹਜ ਸਮਾਣਿਆ ਮਿਲ ਸਗੀ ਸਹੇਲੜੀ ਹੋ ਹਮ ਪਿਰ ਰਾਵੇਗਾ ਗੁਰ ਪੁੱਛ ਲਿਖਾਉਗੀ ਜੀਓ ਸਭ ਸਨੇਹਾ ਸਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣਿਆ ਨਿਕਸ ਜਾਤਵ ਰਹਿ ਆਸਤਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਤਨ ਸ਼ਬਦ ਨੇ ਨਵੇ ਨਵੇਲੋ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲਿਓ ਮੇਰੀ ਇਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਾਸੀ ਮੁੰਧ ਮਨ ਉਮਾਹੋ ਸਾਧ ਜਨ ਰਹੰਸੇ ਦੁਸ਼ਟ ਵਿਆਪੇ ਸਾਧ ਜਪ ਸਜ ਲਾਹੋ ਕਰ ਜੋੜ ਸਾ ਧਨ ਕਰੈ ਬਿਨਤੀ ਰਹਿਣ ਦਿਨ ਰਸ ਪਿੰਨਿਆ ਨਾਨਕ ਪੇਰ ਧਨ ਕਰਹਿ ਰਲਿਆ ਇਛ ਮੇਰੀ ਪੁੰਨਿਆ ਗੌੜੀ ਛੰਤ ਮਹੱਲਾ ਪਹਿਲਾ ਸੁਣ ਨਾਹ ਪ੍ਰਭੂ ਜੀਓ ਏ ਕੱਲੜੀ ਬਨ ਮਾਹੇ ਕਿਉ ਧੀਰੈ ਗੀ ਨਾਹ ਬਿਨਾ ਪ੍ਰਵੇ ਪ੍ਰਵਾਹੇ ਤਨ ਨਾ ਬਾਝੋ ਰਹਿ ਨਾ ਸਾਕੈ ਬਿਕਮ ਰਹਿਣ ਕਨੇਰੀਆ ਨਾ ਨੀਦ ਆਵੈ ਪ੍ਰੇਮ ਪਾਵੈ ਸੁਣ ਬੇਨੰਤੀ ਮੇਰੀਆ ਬਾਝੋ ਪਿਆਰੇ ਕੋਏ ਨਾ ਸਾਰੇ ਏ ਕੱਲੜੀ ਕੁਰਲਾਏ ਨਾਨਕ ਸਾਥਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਫਿਰ ਛੋੜਿਆੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸਭ ਸੁਹਾਵੈ ਸਬਦੇ ਸੁਹਾਵੈ ਤਾਪਤਿ ਪਾਵੈ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮੇਲੀ ਤਾ ਫਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾ ਫਿਰ ਰਾਵੇ ਜਾ ਤਿਸ ਕੈ ਮਨ ਪਾਣੀ ਮਾਇਆ ਮੋਹਣੀ ਨੀ ਘਰਿਆ ਜੀਓ ਕੂੜ ਮੁਠੀ ਕੂੜ ਆਰੇ ਕਿਉ ਖੂਲੈ ਗਲ ਜੇਵੜੀਆ ਜੀਓ ਬਿਨ ਗੁਰ ਆਤੀ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੈ ਨਾਮ ਬਿਨਾ ਗਤ ਕੋਈ ਨਾ ਪਾਵੈ ਹਠ ਨਿਗ੍ਰਹਿ ਬੇਵਾਣੈ ਨਾਨਕ ਸੱਚ ਘਰ ਸ਼ਬਦ ਸਿੰਘ ਸਿੰਜਾਪੈ ਦੁਬਧਾ ਮਹਲ ਕੇ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਅਨ ਦਿਨੋ ਤਿਸ ਬਾਜ ਵਖਰ ਕੋਇ ਨਾ ਸੁਜੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰਪੂਰੈ ਸਚ ਪਾਇਆ ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਧਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਾਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ 부ਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾ ਤਨ ਮਿਲੈ ਮਿਲਾਈ ਜਿਸਨੋ ਆਪ ਮਿਲਾਏ ਤਨ ਰਹਿਣ ਸਹੇਲੜੀਏ ਜੀਓ ਹਰ ਸਿਓ ਚਿਤ ਲਾਏ ਸਤਗੁਰ ਸੇਵੇ ਭਾਉ ਕਰੇ ਜੀਓ ਵਿਚੋ ਆਪ ਗਵਾਏ ਵਿਚੋ ਆਪ ਗਵਾਏ ਹਰ ਗੁਣ ਗਾਏ ਅਣਦਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸਬਦ ਸਮਾਓ ਹਰ ਗੁਣ ਸਾਰੀ ਤਾਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਨ ਨਾਹ ਪਿਆਰੀ RAM ਨਾਮ ਗਲਿਹਾਰੋ ਤਨ ਏ ਜੀ ਜੀਓ ਬਿਨ ਨਾਹ ਪਿਆਰੇ ਦੂਜੈ ਭਾਏ ਮੁਠੀ ਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁੱਤੀ ਤਾ ਫਿਰ ਮੁਤੀ ਸਾ ਤਨ ਮਹਲ ਨਾ ਪਾਈ ਗੁਰ ਸ਼ਬਦੇ ਰਾਤੀ ਸਾਜੇ ਮਾਤੀ ਆਨੰਦਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜਿਉ ਆ ਮਿਲਾਏ ਤਾ ਮਿਲਿਐ ਹਰ ਮੇਲੇ ਜੀਓ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਇਉ ਮਿਲਿਐ ਮਾਏ ਤਾ ਸਾਧਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਾਹਦੇ ਮਾਤੀ ਗੁਰ ਕੈ ਸਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਪਾਏ ਪਿਆਰੇ ਗੌੜੀ ਮਹੱਲਾ ਤੀਜਾ ਪੇਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪੇਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪਰ ਤਨ ਸੁਹਾਵੈ ਜਾ ਫਿਰ ਭਾਵੈ ਗੁਰਮਤੀ ਜਿਦ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾ ਫਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਵਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਲੇ ਜੀਓ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਵਿਦ ਮਿਲੋ ਪਿਆਰੇ ਸਾਤ ਹਨ ਸੋਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਿਧਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੁ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜੇ ਮੁਠੀ ਕੂੜਿਆਰੇ ਕੂੜ ਨਿਵਾਰੇ ਗੁਰਮਤਿ ਸਾਰੇ ਜੂਐ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚੋ ਹਉਮੈ ਮਾਰੇ ਹਰਿ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸੀਗਾਰੋ ਨਾਨਕ ਕਾਮਣੀ ਸਹਾਇ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨ ਨਾ ਪਾਣੀ ਪਾਣੀ ਅਨ ਨਾ ਪਾਵੈ ਮਰੀਐ ਹਾਵੈ ਬਿਨ ਫਿਰ ਕਿਉ ਸੁਖ ਪਾਈਐ ਗੁਰ ਆਗੈ ਕਰੋ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲਏ ਸੁਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਾ ਸੁਭਾਏ ਮਨ ਮੋਹਨ ਮੋਹੇ ਲਿਆ ਜੀਓ ਦੁਬਦਾ ਸਾਜ ਸਮਾਏ ਦੁਬਦਾ ਸਾਜ ਸਮਾਏ ਕਾਮਨ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਾਤੀ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜੇ ਤੋਂ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿਛੋ ਆਪ ਗਵਾਏ ਕਾਮਣ ਪਿਰ ਪਾਇਆ ਜੀਓ ਗੁਰ ਕੈ ਭਾਇ ਪਿਆਰੇ ਰਹਿਣ ਸੁਖ ਸੁਤੀ ਜੀਓ ਅੰਤਰ ਉਰਤਾਰੇ ਅੰਤਰ ਉਰਤਾਰੇ ਮਿਲਿਆ ਪਿਆਰੇ ਆਨ ਦਿਨ ਦੁਖ ਨਿਵਾਰੇ ਅੰਤਰ ਮਹਲ ਪਿਰ ਰਾਵੇ ਕਾਮਣੇ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆ ਦਿਨ ਰਾਤੇ ਦੁਬਿਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣੇ ਗੁਰ ਕਹਿ ਹੇਤ ਅਪਾਰੇ ਆਵਹੁ ਦਇਆ ਕਰੇ ਜੀਓ ਪ੍ਰੀਤਮ ਹੱਥ ਪਿਆਰੇ ਕਾਮਣ ਬਿਨੋ ਕਰੇ ਜੀਓ ਸੱਚ ਸਬਦ ਸੀਗਾਰੇ ਸੱਚ ਸਬਦ ਸੀਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹਿ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਯਾਤੀ ਪਿਆਰੇ ਮੁੰਧ ਇਆਣੀ ਭੋਲੀ ਨਿਗੁਣੀਆ ਜੀਓ ਪਿਰ ਅਗਵਾ ਪਾਰਾ ਆਪੇ ਮੇਲ ਮਿਲਿਆ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ ਸਦਾ ਆਨੰਦ ਰਹੈ ਦਿਨ ਰਾਤੀ ਆਨ ਦਿਨ ਰਹੈ ਲਿਵ ਲਾਈ ਨਾਨਕ ਸਾਜੇ ਹਰ ਵਰ ਪਾਇਆ ਸਾ ਤਨ ਨੋ ਨਿਧਿ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਕਿਉ ਕਰ ਦੁੱਤਰ ਤਰਿਆ ਜਾਏ ਰਾਮ ਨਾਮ ਕਰਬੋ ਇਥਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰਿ ਲਗਾਏ ਇਨ ਵਿਦ ਦੁੱਤਰ ਤਰਿਆ ਗੁਰਮੁਖ ਭਗਤ ਪ੍ਰਾਪਤੀ ਹੋਵੈ ਜੀਵ ਤੇ ਆਇਓ ਮਰੀਐ ਖਿਨ ਮੈ ਰਾਮ ਨਾਮ ਕਿਲਵੇ ਕਾਟੇ ਭੈ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਧ ਭਾਈ ਖਰੇ ਪਿਆਰੇ ਜੀਓ ਡੂ ਮੋਏ ਬਿਨ ਪਾਣੀ ਡੂ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੈ RAM ਨਾਮ ਬਖਾਣੈ ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੈ ਕਟ ਅੰਤਰ ਗੁਰਮਤਿ ਮਿਲੇ ਪਿਆਰੇ RAM ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ RAM ਨਾਮ ਵਾਪਾਰਾ RAM ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤੀ ਇਹ ਸਾਚੀ ਵਿਚੋ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸਬਦ ਸੁਹਾਵੇ ਆਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜਿਉ ਆਪੇ ਸਭ ਸਵਾਰੇ ਆਪੇ ਸਤਿਗੁਰ ਆਪ ਸਬਦ ਜੀਉ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰਿ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਆਪ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਵਿਟਹੁ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾਜਿਓ ਹਰਿ ਨਾਮ ਧਿਆਏ ਮੰਝਉ ਦੂਰ ਨਾ ਜਾਹੇ ਪਿਰਾਜਿਓ ਘਰ ਬੈਠਾ ਹਰਿ ਪਾਏ ਘਰ ਬੈਠਿਆ ਹਰਿ ਪਾਏ ਸਦਾ ਚਿਤ ਲਾਏ ਸਾਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾਜਿਓ ਜਾ ਚਾਖੈ ਚਤੁਲਾਏ ਰਸਨਾ ਹਰ ਰਸ ਚਾਖ ਮੁਈਏ ਜਿਓ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰਿ ਭਾਏ ਰਸਨਾ ਸਭ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਿਡਾਣੀ ਚਾਕਰੀ ਪਿਰਾਜੀਓ ਧਨ ਛੋੜ ਪਰਦੇਸ ਸਿਧਾਏ ਦੂਜਾ ਕਿਨਾ ਸੁਖ ਨਾ ਪਾਇਓ ਪਿਰਾਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਭੁਲਾਏ ਉਹ ਕਿਉ ਕਰ ਸੁਖ ਪਾਏ ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੇ ਚੁਕੈ ਜਾ ਗੁਰ ਸਬਦੀ ਚਿਤ ਲਾਏ ਮਾਨੁਖ ਮੁਗਧ ਗਾਵਾਰ ਪਿਰਾਜਿਓ ਸਬਦ ਮਨ ਨਾਮ ਸਾਏ ਮਾਇਆ ਕਾ ਪ੍ਰਮ ਅੰਧ ਪਿਰਾਜਿਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਆਪ ਗਣਾਏ ਹਰ ਕੇ ਚਾਕਰ ਸਦਾ ਸਹਿਲੇ ਗੁਰ ਚਰਨੀ ਚਿਤ ਲਾਏ ਜਿਸਨੋ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾ ਗੁਰਮੁਖ ਆ 부ਝਾਏ ਰਾਗ ਗੌੜੀ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਬੈਰਾਗ ਭਇਆ ਜਿਉ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀ ਸਖਾ ਹਰ ਜਿਉ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਏਕ ਸ੍ਰੀ ਤਰ ਕਿਉ ਮਿਲਾ ਤੁਝੈ ਉਡੀਨੀਆ ਕਰ ਕਰਹਿ ਸੇਵਾ ਸੀ ਚਰਨੀ ਮਨ ਆਸ ਦਰਸ ਨਿਮਾਣਿਆ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹੇ ਲਿਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉ ਧੀਰੇ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੇ ਪਿਰ ਦੋਸ ਨਾਹੀ ਸੁਖਾ ਦਾਤੇ ਹੋ ਵਿਛੜੀ ਬੁਰਿਆਰੇ ਮਿਨ ਮੰਤ ਨਾਨਕ ਦਇਆ ਤਾਰੋ ਘਰ ਆਵ ਹੋ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੂਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲਿਆ ਕਰੈ ਕਾਮਣੀ ਮਿਟੇ ਸਗਲ ਅੰਦੇ ਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨੰਦ ਪਿਆ ਜੀਉ ਵੱਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਕਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਵ ਹਰ ਕੋ ਬੁਝਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਘਰ ਮੈਂ ਪੇਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਾਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਾਲਿਆ ਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲਿਆ ਪਾਰ ਦਇ ਆਰ ਠਾਕੁਰ ਸਦਾ ਕੀਰਤਨ ਗਾਵੇ ਜਾ ਸਾਧ ਸੰਤ ਇਕਤਰ ਹੋਵਹਿ ਤਹਾ ਤੁਝਹਿ ਧਿਆਵੇ ਕਰ ਦਇਆ ਮਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੈ ਏਕ ਜੀ ਅਵਰ ਸਭ ਰਾਲੀ ਮਾਨੈ ਤਾਂ ਏਕ ਅਲੇਖ ਠਾਕੁਰ ਜਿਨਹਿ ਸਭ ਕਲ ਧਾਰਿਆ ਤੁਧ ਬਚਨ ਗੁਰ ਕੈ ਵਸ ਕੀਆ ਆਜ਼ਾਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਾ ਆਪ ਸਭ ਕਲ ਧਾਰਿਆ ਬਿਨ ਮੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਤਿਆਵੈ ਦਰਸ ਧਿਆਨਾ ਮੋਹਨ ਜਮਨੇੜ ਨ ਆਵੈ ਤੁ ਜਪੈ ਨਿਦਾਨਾ ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਧ ਹੈ ਸੇ ਸਵੇ ਫਲ ਪਾਵਹਿ ਮਾਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੋ ਗਿਆਨਾ ਬਿਨਵੰਤ ਨਾਨਕ ਰਾਜ ਨੇ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਾ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਗੁਰ ਪੁਰਖ ਮੁਰਾਰੇ ਬਿਨ ਮੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਸ਼ਲੋਕ ਪਤਿਤ ਅਸੰਖ ਪੁਨੀਤ ਕਰ ਪੁਨਾ ਪੁਨਾ ਬਲਿਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਵਿਗਦਾ ਹਨਹਾਰ ਛੰਦ ਜਪ ਮਨਾ ਤੂ ਰਾਮ ਨਰਾਇਣ ਗੋਵਿੰਦਾ ਹਰਿ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਆ ਕਾਲ ਦੁਖ ਭਾਦੋ ਦੁਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਰਾਧੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀਐ ਕਲ ਮਲਹਾ ਦਾਤਾ ਸੁਧ ਕਰਤਾ ਦਿਨ ਸਰੈਣ ਆਰਾਧੋ ਬਿਨੁ ਅੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾਮੋ ਦੁਰਦੁਖਾਰ ਭੈ ਪੰਜਨ ਹਰਿ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਰਹਿ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਵ ਕਲਾ ਜਿਨ ਧਾਰੀ ਕਰੁਣਾ ਮੈ ਸਮਰਤ ਸੁਆਮੀ ਘਟ ਘਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਭੇ ਅੰਤ ਅਗਮ ਅਪਾਰੋ ਸਰਣ ਜੋਗ ਸਮਰੱਥ ਮੋਹਨ ਸਰਬ ਦੋਖ ਵਿਦਾਰੋ ਰੋਗ ਸੋਗ ਸਭ ਦੋਖ ਬਿਨ ਸਹਿ ਜਪਤ ਨਾਮ ਮੁਰਾਰੀ ਮੈਨੂੰ ਮੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਓ ਮਨਾ ਅਚੁਤ ਅਬਨਾਸੀ ਸਭ ਤੇ ਊਚ ਦਇਆਲਾ ਬਿਸੰਭਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਿਪਾਲਾ ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਤਾਰੇ ਸਭ ਕਿਸੈ ਕਾਲ ਕੰਟਕ ਲੋਹ ਮੋਹ ਨਾਸੈ ਜੀ ਜਾ ਕੈ ਪ੍ਰਭ ਸੈ ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਮੰਤ ਨਾਨਕ ਇਛ ਪੁੰਨੀ ਜਪਤ ਦੀਨ ਦਇਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹੇ ਹਰ ਕੰਤੈ ਮਾਨ ਤਿਆਗ ਕਰ ਭਗਤਿ ਠਗੌਰੀ ਮੋਹਾ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸ ਜਨਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਪਕਾਈਐ ਸਾਜ ਸੁਭਾਏ ਉਪਾਦ ਰਾਤ ਹੋਏ ਗੀਤ ਗੋਵਿੰਦਹਿ ਗਾਈਐ ਕਾਲ ਕਲੇਸ਼ ਮਿਟਹਿ ਪ੍ਰਮਨਾਥ ਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈ ਰਾਗਨ ਪੇਖੋ ਥਾਨ ਸਬਾਏ ਖੋਜ ਲਹੋ ਹਰ ਸੰਤ ਜਨਾ ਸੰਗ ਸੰਗ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ ਸੇਵੜ ਭਾਗੀ ਮਾਏ ਸਹੀ ਨਾਲ ਵਸਾਇ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਤ ਭਲੀ ਮੈਂ ਆਪ ਨੜਾ ਫਿਰ ਮਿਲਿਆ ਭ੍ਰਮ ਖੋਇਓ ਸਾਥ ਸਹਾਇ ਸੁਆਮੀ ਪ੍ਰਗਾਸ ਪਿਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੋਹਾਗ ਨ ਟਲਿਆ ਇਕੋ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਧਿਵ ਸਹੋਦਰਾ ਗੁਰਦੇਵ ਦਾਤਾ ਹਰਿ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਥ ਸਦ ਬੁੱਧਿ ਮੂਰਤਿ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨੇ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾ ਪੂਧਰਾ ਗੁਰਦੇਵ ਸੰਗਤ ਪ੍ਰਭ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਸ਼ਲੋਕ ਆਪਹਿ ਕੀਆ ਕਰਾਇਆ ਆਪਹਿ ਕਰਨਾ ਜੋਗ ਨਾਨਕ ਏਕੋ ਰਵ ਰਹਾ ਦੂਸਰ ਹੋਆ ਨਾ ਹੋਗ ਪੌੜੀ ਓਮ ਸਾਧੇ ਸਤਿਗੁਰ ਨਮਸਕਾਰੰ ਓ ਆਦ ਮਧ ਅੰਤ ਨਿਰੰਕਾਰੰ ਆਪੈ ਸੋਨੇ ਆਪੈ ਸੁਖ ਆਸਨ ਆਪੈ ਸੁਨਤ ਆਪ ਹੀ ਜਾਸਨ ਆਪਨ ਆਪ ਆਪੈ ਉਪਾਇਓ ਆਪੈ ਬਾਪ ਆਪ ਹੀ ਮਾਇਓ ਆਪੈ ਮੇ ਆਪੈ ਅਸਤੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਰੋਗ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓੰ ਗੁਰਮੁਖਿਓ ਅਕਾਰਾ ਏਕ ਹੈ ਸੂਤ ਪਰੋਮਨ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਤਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਗ ਕਰ ਕਹੈ ਉਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੁਹ ਪਾਦਿ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸ਼ਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰਿ ਰਾਸ ਨਾਨਕ ਸੱਚ ਸੁਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸਸਾ ਸਤ ਸਤ ਸਤ ਸੋ ਸਤ ਪੁਰਖ ਤੇ ਪਿੰਨ ਨਾ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਇ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕੈ ਸਦ ਬਲਿਹਾਰਾ ਸ਼ਲੋਕ ਤਨ ਤਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਗੱਦਾ ਧੂਰ ਪੁਨੀ ਤੇਰੇ ਜਨਵਾ ਧਨ ਤਿਉ ਜੇ ਰੋਚਿਆ ਮਨਵਾ ਤਨ ਨਹੀਂ ਬਾਛੈ ਸੁਰਗ ਨਾ ਆਛੈ ਆਤ ਪ੍ਰਿਆ ਪ੍ਰੀ ਸਾਧ ਰਾਜ ਰਾਚੈ ਤੰਧੇ ਕਹਾ ਬਿਆ ਤਾਉ ਜੋ ਏਕ ਛਾੜ ਅਨਕਤਹਿ ਨਾ ਜਾਉ ਜਾ ਕੈ ਹੀਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸ਼ਲੋਕ ਅਨਕ ਭੇਖ ਹਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਏ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤਾਉ ਅਨਕ ਜੂਤ ਸ਼ਾਸਤਰ ਕਰਿ ਭਾਤਾਉ ਗਿਆਨੀ ਸੋਏ ਜਾ ਕੈ ਦ੍ਰਿੜ ਸੋਊ ਕਾਹਤ ਸੁਣਤ ਕਾ ਜੋਗ ਨਾ ਹੋਊ ਗਿਆਨੀ ਰਾਤ ਆਗਿਆ ਦ੍ਰਿੜ ਜਾ ਕੈ ਉਸਨ ਸੀਤ ਸੰਸਰ ਸਗਤਾ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਧਾਰੀ ਸ਼ਲੋਕ ਆਮਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੁਝੈ ਜਾ ਕੈ ਭਾਗ ਮਥੋਰ ਪੌੜੀ ਯਾ ਜੁਗ ਮਹਿ ਕਹਿ ਕੋ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਟ ਮੈਂ ਉਰਦ ਤਬ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜ ਛਡਾਨਾ ਦੇਵਨ ਹਾਰ ਮਨਹਿ ਬਿਸਰਾਨਾ ਤਾਰੋ ਕਿਰਪਾ ਜਸੈ ਗੁਸਾਈ ਇਤ ਉਤ ਨਾਨਕ ਤਿਸ ਬਿਸਰਹੁ ਨਾਹੀ ਸ਼ਲੋਕ ਆਵਤ ਹੁਕਮ ਬਿਨਾਸ਼ ਹੁਕਮੇ ਆਗਿਆ ਪਿਨ ਨਾ ਕੋਏ ਆਉਣ ਜਾਣਾ ਤਿਹ ਮਿਟੈ ਨਾਨਕ ਜਿਹ ਮਨ ਸੋਏ ਪੌੜੀ ਏ ਉਲਜੀ ਔਰ ਬਹੁਤ ਗਰਵ ਵਾਸੇ ਮੋਹ ਮਗਨ ਮੀਠ ਜੋਨ ਪਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਕਟਦੀ ਦੀਨੇ ਏ ਸਾਜਨ ਕਜ ਕਹੋ ਉਪਾਇਆ ਜਾਤੇ ਤਰਉ ਬਿਖਮੇ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਾ ਮਾਏ ਸ਼ਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪੇ ਪਸ ਆਪਨ ਹਉ ਹਉ ਕਰੈ ਨਾਨਕ ਬਿਨ ਹਰਿ ਕਾ ਕਮਾਤੇ ਪੌੜੀ ਇਕ ਆਪ ਕਰਾਵਨ ਹਾਰਾ ਆਪਹਿ ਪਾਪ ਪੁੰਨ ਵਿਸਥਾਰਾ ਇਹ ਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਵਾ ਕਾਂਤ ਨ ਜਾਣੈ ਕੋ ਜੋ ਜੋ ਕਰੈ ਸੋ ਹੁਨ ਹੋ ਏਕਹਿ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਤ ਰਹੇ ਬਰਤਾ ਬਨੋਦ ਕੁਸਮ ਰੰਗ ਬਿਗ ਸੋਰ ਨਾਨਕ ਤਿਹ ਸਰਨੀ ਪਰਉ ਬਿਨ ਸੁਜਾਏ ਮੈ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚਹੁ ਤਾਹਤਾ ਬੰਧਨ ਪਾਹੇ ਜਿਹ ਬਿਜ ਕਤਹੁ ਨ ਛੂਟਿਐ ਸਾਖਤ ਤਿਉ ਕਮਾਹੇ ਹਉ ਹਉ ਕਰਤੇ ਕਰਮ ਰਤ ਧਾਕੋ ਭਾਰ ਭਾਰ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਏਉ ਕਰਮ ਵਿਕਾਰ ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹੇ ਨਾ ਬੁਝੈ ਸੋ ਪ੍ਰਭ ਸਦਗੁਰ ਸੰਗ ਲੇਖੈ ਗਣਤ ਨਾ ਛੂਟਿਐ ਕਾਚੀ ਭੀਤ ਨਾ ਸੋਧੇ ਜਿਸੈ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੋਧੇ ਸ਼ਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗ ਹੋਇਆ ਮਨ ਆਪਣਾ ਹਰ ਹਰ ਨਾਮ ਜਪੋ ਜਬ ਰਸਨਾ ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦੇਉ ਵਾ ਮਹਲੀ ਪਾਵੈ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਮਸਤ ਕਰਮ ਲਿਖੋ ਤੁਰ ਜਾ ਕੈ ਹਰਿ ਸੰਪੈ ਨਾਨਕ ਕਰਤਾ ਕੈ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਵਟ ਵਿਖੈ ਰਤ ਰਾਤੇ ਅਹੰ ਬੁੱਧ ਮਾਇਆ ਮਦ ਮਾਤੇ ਆ ਮਾਇਆ ਮਹਿ ਮੈਂ ਮਰਨਾ ਜਿਉ ਜੋ ਹੁਕਮ ਤਿਵੈ ਤਿਉ ਕਰਨਾ ਕੋ ਊਨ ਨ ਕੋ ਪੂਰਾ ਕੋ ਸੁਖ ਨ ਕੋ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾ ਕਹਿ ਲਵੈ ਨ ਕੋ ਏਕ ਆਪ ਅਵਰ ਨਹ ਹੋ ਹੋਣ ਹਾਰ ਹੋਤ ਸਦਿਆ ਆਵਾ ਕਾ ਅੰਤ ਨ ਕਾਹੂ ਪਾਇਆ ਕੀਟ ਹਸਤ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕਉ ਦੀਨੋ ਹਰਿ ਰਸ ਆਪਣਾ ਨਾਨਕ ਗੁਰਮੁਖ ਹਰਿ ਹਰਿ ਤਿਹ ਜਪਨਾ ਸ਼ਲੋਕ ਆਤਮ ਰਸ ਜਿਹ ਜਾਣਿਆ ਹਰਿ ਰੰਗ ਸਾਜੇ ਮਾਨ ਨਾਨਕ ਤਨ ਤਨ ਤਨ ਜਨ ਆਏ ਤੇ ਪਰਮਾਨ ਪੌੜੀ ਆਇਆ ਸਫਲ ਤਹੁ ਕੋ ਗਨਿਐ ਜਾਸ ਰਸਨ ਹਰਿ ਹਰਿ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਆਨ ਦਿਨ ਨਾਮ ਤੇ ਆਵਹਿ ਰੰਗੇ ਆਵਤ ਸੋ ਜਨ ਨਾਮਹਿ ਰਾਤਾ ਜਾ ਕੋ ਦਇਆ ਮਿਆ ਵਿਧਾਤਾ ਏਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਭਾਉ ਦੂਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਪੌੜੀ ਯਈਆ ਜਾਰੋ ਦੁਰਮਤ ਦੋ ਤਿਸੈ ਤਿਆਗ ਸੋ ਸਹਜੇ ਸੋ ਯਈਆ ਜਾਏ ਪਰਉ ਸੰਤ ਸਰਨਾ ਜਿਹ ਆਸਰਿਆ ਪਉਜਲ ਤਰਨਾ ਯਈਆ ਜਨੁ ਨ ਆਵੈ ਸੋ ਏਕ ਨਾਮ ਲੈ ਮਰਹਿ ਪਰੋ ਯਈਆ ਜਨੁ ਨ ਹਾਰਿਐ ਗੁਰ ਪੂਰੇ ਟੇਕ ਨਾਨਕ ਤਿਹ ਸੁਖ ਪਾਇਆ ਜਾ ਕੈ ਹੀਰੈ ਏਕ ਸ਼ਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ ਗੁਰ ਪੂਰਾ ਉਪਦੇਸਿਆ ਨਾਨਕ ਜਪਿਐ ਨੀਤ ਪੌੜੀ ਆਣ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛਿਆ ਛਾੜ ਚਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤੀਆ ਗ੍ਰਹਿ ਬਨਤਾ ਕੇ ਸੰਗ ਨ ਲੀਆ ਐਸੀ ਸੰਚ ਜੋ ਬਿਨਸਦ ਨਾਹੀ ਪਤ ਸੇਤੀ ਆਪਣਾ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨਾ ਆਇਆ ਸ਼ਲੋਕ ਆਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਨੰਗਾ ਖਟ ਸ਼ਾਸਤਰ ਹੋਇ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਸਨਾਨੀ ਸੋ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਏਤਾ ਜੋ ਕਛ ਕੀਨੋ ਸੋ ਅਨੇਤਾ ਵਾਤੇ ਊ ਤੂੰ ਗਰੋ ਚੰਡਾਲਾ ਨਾਨਕ ਜਿਹ ਮਨ ਬਸੈ ਗੋਪਾਲਾ ਸ਼ਲੋਕ ਕੁੰਡ ਚਾਰ ਦਹ ਦੇਸ ਬ੍ਰਹਮੇ ਕਰਮ ਕਿਰਤ ਕੀ ਰੇਖ ਸੂਖ ਦੁਖ ਮੁਕਤ ਜੋਨੇ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਨਹੀਂ ਹੋਤ ਕਹਿ ਦੋ ਬਾਰਾ ਕਰਨਾ ਹਾਰ ਨਾ ਭੂਲਣ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਪ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸ਼ਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰਿ ਹਰਿ ਜਪਦਾ ਅਨੇਕ ਜਨ ਨਾਨਕ ਨਾਹੇ ਸੁਮਾਰ ਪੌੜੀ ਖੱਖਾ ਖੂਨਾ ਕਛ ਨਹੀਂ ਤੇ ਸਮਰੱਥ ਕੈ ਪਾਹੇ ਜੋ ਦੀਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਤਨ ਆ ਭਗਤਨ ਕੀ ਰਾਸੇ ਖਿਵਾ ਗਰੀਬੀ ਅੰਧ ਸਾਜ ਜਪਤ ਰਹਿ ਹੈ ਗੁਣਤਾਸ ਖੇਲ ਹੈ ਵਿਖਸੈ ਅੰਤ ਸੋ ਜਾ ਕੋ ਹੋਤ ਕਿਰਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦ ਨਾ ਦੂਖ ਨਾ ਡਾਂਟ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੀ ਸ਼ਲੋਕ ਗਨ ਮਨ ਦੇਖੋ ਮਨ ਮਾਹੇ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁੰਡ ਭਉ ਸਾਸ ਸਾਸ ਜਪਨੀਤ ਕਹਾ ਬਿਸਾਸਾ ਦੇਹ ਕਾ ਬਿਲੁ ਨ ਕਰਿਓ ਮੀਤ ਨਹ ਬਾਰਿਕ ਨਹ ਜੋਬ ਨਹਿ ਨਹ ਬਿਰਦੀ ਕਜ ਬੰਧ ਉਹ ਬੇਰਾ ਨਹ ਬੂਜੀਐ ਜੋ ਆਏ ਪਰੈ ਜਮ ਫੰਧ ਗਿਆਨੀ ਧਿਆਨੀ ਚਤੁਰਪੇਖ ਰਹਾਨ ਨਹੀਂ ਇਹ ਠਾਇ ਛਾੜ ਛਾੜ ਸਗਦੀ ਗਈ ਮੂਰਤਾ ਲਵਟਾਹੇ ਗੁਰ ਪ੍ਰਸਾਦ ਸਿਮਰਤ ਰਹੈ ਜਾਹੂ ਮਸਤਿਕ ਭਾਗ ਨਾਨਕ ਆਏ ਸਫਲ ਤੇ ਜਾ ਕਉ ਪ੍ਰਿਹ ਸੁਹਾਗ ਸਲੋਕ ਕੋਖੇ ਸ਼ਾਸਤਰ ਵੇ ਸਭ ਆਨ ਨ ਕਥਤੋ ਕੋਏ ਆ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੱਗਾ ਘਾਲਹੁ ਮਨਾ ਇਹ ਬੇਨ ਹਰਿ ਦੂਸਰ ਨਾਹੇ ਨਾ ਹੋਵਾ ਨਾ ਹੋਣਾ ਜਤ ਕਦ ਉਹੀ ਸਮਾਹੇ ਕੂਲਹਿ ਤਉ ਮਨ ਜੋ ਆਵਹਿ ਸਰਨਾ ਨਾਮ ਤਤ ਕਲ ਮਹਿ ਪੁਨਹ ਚਰਨਾ ਕਾਲ ਕਾਲ ਅਨਕ ਪਛਤਾਵਹਿ ਬੇਨ ਹਰਿ ਭਗਤ ਕਹਾ ਥਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤਿਹ ਪੀਆ ਨਾਨਕ ਹਰਿ ਗੁਰ ਜਾ ਕਉ ਦੀਆ ਸ਼ਲੋਕ ਨਾਨਕ ਹਾਲੇ ਸਭ ਦਿਵਸ ਸਾਸ ਨਾ ਬੜਨ ਘਟਨ ਤਿਲ ਸਾਰ ਜੀਵਨ ਲੋਰੈ ਭਰਮ ਮੋਹ ਨਾਨਕ ਪਿਉ ਗਵਾਰ ਪੌੜੀ ਗੰਗਾ ਗਰਾਸੈ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮ ਹੈ ਮਰਹਿ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭੈ ਨਾਨਕ ਨਾਹ ਛਪਿਆ ਸ਼ਲੋਕ ਚਿਤ ਚਿਤੋ ਚਰਨਾਰ ਬਿੰਦ ਊਧ ਕਵਲ ਬਿਖਸਾਂਤ ਪ੍ਰਗਟ ਭੈ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚਚਾ ਚਰਨ ਕਮਲ ਗੁਰ ਲਾਗਾ ਤਨ ਤਨ ਹੋਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਬ੍ਰਹਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸੋ ਸਬਦ ਹੁਆ ਸਾਧ ਸੰਗ ਮਨ ਨਿਰਮਲ ਹੁਆ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਦੇਹ ਨੇਤਰਾ ਸ਼ਲੋਕ ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁਤਰੀ ਪਰਮ ਗਤਿ ਪਾਈ ਨਾਨਕ ਜਾ ਕਉ ਸੰਤ ਸਹਾਈ ਸ਼ਲੋਕ ਜੋਰ ਜਲੋਂ ਫੂਲਹਿ ਕਨੋ ਕਾਚੀ ਦੇਹ ਵਿਕਾਰ ਅਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛ ਹੂਆ ਬਾਧਿਓ ਜੋ ਨਰਨੀ ਭ੍ਰਮ ਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜੋ ਫਿਰਤਾ ਸਾਧ ਸੰਗ ਜੇ ਹਉਮੈ ਮਾਰੀ ਨਾਨਕ ਤਾ ਕਉ ਮਿਲੇ ਮੁਰਾਰੀ